ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ ਕਹਾਂ ਤੇ ਆਵੇ ਕਹਾਂ ਇਹ ਜਾ ਕਹਾਂ ਇਹ ਰਹੇ ਸਮਾਈ ਕਹਾਂ ਇਹ ਰਹੇ ਸਮਾਈ ਕਿੱਥੋਂ ਆਉਂਦਾ ਜੀ ਕਿੱਥੇ ਜਾਂਦਾ ਕਿੱਥੇ ਸਮੋਦਾ ਜਦ ਸਮੋਦਾ ਫਿਰ ਕਿੱਥੇ ਸਮੋਦਾ ਫਿਰ ਬੋਲੋ ਤੈਨੂੰ ਸਵਾਲ ਇਸ ਸ਼ਬਦ ਕਹਾਂ ਤੇ ਆਵੇ ਕਿੱਥੋਂ ਆਉਂਦਾ ਫਿਰ ਇਸ ਸ਼ਬਦ ਕੋ ਜੋ ਅਰਥ ਹੈ ਇਸ ਗੁਰ ਤਿਲਣਾ ਤੁਮਾਈ ਥੋੜਾ ਉਹ ਉਹ ਜਵਾਬ ਮਿਲ ਗਿਆ ਉਹਨੂੰ ਤਕਰੀਬ ਜੋ ਕਿ ਉਹ ਜਵਾਬ ਮਿਲ ਗਿਆ ਜਵਾਬ ਦੇਤਾ ਸਮਝ ਆਇਆ ਜਾਂ ਨਾ ਆਇਆ ਪਰ ਉਹ ਤੇ ਟਿੱਪਣੀ ਵੀ ਨਹੀਂ ਕਰ ਸਕਦੇ ਜੋ ਸਮਝ ਜਿੰਨਾ ਆਇਆ ਜਾਂ ਨਾ ਆਇਆ ਪਰ ਕਿੰਤੂ ਪ੍ਰੰਤੂ ਨਹੀਂ ਹੁੰਦਾ ਜੋਗੀ ਉਹ ਕਿੰਤੂ ਪ੍ਰੰਤੂ ਜਿਹੜੀ ਚੀਜ਼ ਤੇ ਨਾ ਆਵੇ ਉਹਨੂੰ ਮੰਨਣਾ ਪੈਂਦਾ ਹੁੰਦਾ ਵੀ ਠੀਕ ਹੈ ਜੀ ਗੱਲ ਤੁਹਾਡੀ ਠੀਕ ਹੈ ਕਹੂਗਾ ਯਾਰ ਕਿੰਤੂ ਕਰੂਗਾ ਠੀਕ ਬਣੂਗਾ ਜੇ ਠੀਕ ਮੰਨ ਲਈ ਨਵਾਂ ਸਵਾਲ ਕੀਤਾ ਹੁਣ ਉਹ ਕਹਿੰਦੇ ਨੇ ਵੀ ਉਹ ਜਿਹੜਾ ਗੁਰ ਹੈ ਨਾ ਗੁਰਦੇਵ ਹੈ ਜਿਹੜਾ ਆਹ ਗੱਲ ਸਾਨੂੰ ਰਿਹਾ ਅਸੀਂ ਮੰਨਦੇ ਉਹਨੇ ਵੀ ਤਿਲ ਜਿੰਦੀ ਵੀ ਤਮਾਰੀ ਮਾਇਆ ਦੀ ਭੁੱਖ ਨਹੀਂ ਇਸ ਗੁਰ ਤਿਲ ਨਾ ਜਿਹੜਾ ਅਰਥਾਤ ਵਿੱਚ ਕਹਾਣੀ ਅਜੀਬ ਹੁੰਦਾ ਕਿੱਥੇ ਚਲਾ ਜਾਂਦਾ ਕਿੱਥੇ ਸਬੂਤ ਤੇ ਤਿੰਨੇ ਪੋਜੀਸ਼ਨਾਂ ਦੱਸ ਦਵੇ ਇੱਕ ਤਿੰਨੇ ਲੋਕ ਨੇ ਕਹਾਂ ਤੇ ਆਵੇ ਕਹਾਂ ਜਾਵੇ ਕਹਾਂ ਰਹੇ ਸਮਾਈ ਕਹਾਂ ਰਹੇ ਸਮਾਈ ਇਹ ਸ਼ਬਦ ਕੋ ਜੇ ਉਠਾਵੇ ਤਿਸਗੁਰ ਤਿਲ ਨਾ ਤਮਾ ਉਲਟਲ ਜਿੰਨੀ ਵੀ ਤਮਾ ਨਹੀਂ ਹੋਵੇ ਮਾਇਆ ਮਾਇਆ ਛੱਡ ਕੇ ਇਹ ਗੱਲ ਦੀ ਸਮਝ ਆਉਂਦੀ ਹੈ ਕਿਉਂ ਤੱਤੇ ਅਵਗੱਤੇ ਪਾਵੈ ਗੁਰਮੁਖ ਲੱਗੇ ਪਿਆਰ ਕਿਉਂ ਤੱਤੇ ਅਵਗੱਤੇ ਪਾਵੈ ਤਤ ਵਸਤੂ ਨੂੰ ਤਤ ਆਪਣੇ ਆਪਣੇ ਮੂਲ ਨੂੰ ਪਾ ਕਿਉਂ ਤੱਤੇ ਅਵਗੱਤੇ ਪਾਵੈ ਆਪਣਾ ਮੂਲ ਇਹਦਾ ਤਤ ਹੈ ਇਹ ਜਿਹੜਾ ਜੀਵ ਹੈ ਆਪਣੇ ਮੂਲ ਨੂੰ ਪਾ ਕੇ ਤਤ ਵਸਤੂ ਨੂੰ ਪਾ ਕੇ ਅਡੋਲ ਅਵਸਥਾ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੋ ਤੱਤੇ ਅਵਗਤੇ ਨਾਲ ਗੁਰਮੁਖੀ ਲੱਗੇ ਜਿਹੜਾ ਜਰ ਤਤ ਨਹੀਂ ਬੋਲਦਾ ਉਹਨਾਂ ਜਦ ਅਵਗਤ ਹੋਈ ਤਬ ਨਹੀਂ ਪਾ ਸਕਦੀ ਅਡੋਲ ਨਹੀਂ ਅਡੋਲ ਨਹੀਂ ਉਹ ਭੁੱਖ ਹੈ ਭੁੱਖੇ ਨੂੰ ਡੋਲਦਾ ਭੁੱਖ ਕਾਰਨ ਜਿੰਨਾ ਚਿਰ ਤਤ ਵਸਤੂ ਆਪਣੇ ਮੂਲ ਨਾਲ ਨਹੀਂ ਜੁੜ ਜਾਂਦਾ ਉਹਨਾਂ ਚਿਰ ਡੋਲੂਗਾ ਹੀ ਗੁਰ ਨਾਲ ਲਾ ਕੇ ਨਹੀਂ ਫੜੋ ਗੁਰਮੁਖੀ ਲੱਗਿਆ ਪਿਆਰ ਗੁਰਮੁਖੀ ਲੱਗਿਆ ਪਿਆਰ ਆਪੇ ਸੁਰਤਾ ਆਪੇ ਗੁਰਮੁਖਾ ਨਾਲ ਪਿਆਰ ਕਿਵੇਂ ਹੋ ਜਾਂਦਾ ਹੈ ਗੁਰਮੁਖਾ ਦਾ ਪਿਆਰ ਕਿਵੇਂ ਲੱਗਦਾ ਕਿਹਦੇ ਨਾਲ ਲੱਗਦਾ ਆਪੇ ਸੁਰਤਾ ਆਪੇ ਕਰਤਾ ਕੌਣ ਵੀ ਵਿਚਾਰ ਆਪੇ ਸੁਰਤਾ ਸੁਣੀ ਜਿਹੜਾ ਕਹਿੰਦੇ ਤੇ ਵੀ ਕਹਿੰਦੇ ਨੇ ਸੁਰਤਾ ਆਪੇ ਹੈ ਜੀਵ ਕਰਤਾ ਵੀ ਆਪੇ ਹੈ ਕੌਣ ਨਾਨਕ ਵਿਚਾਰ ਇਹਦੀ ਵਿਚਾਰ ਦਾ ਸੁਰਤਾ ਆਪ ਕਿਦੇ ਕਰਤਾ ਆਪ ਕਿਦੇ ਅਸੀਂ ਤਾਂ ਕਰਤਾ ਬੰਦੇ ਆ ਬ੍ਰਹਮਨ ਬ੍ਰਹਮ ਕਰਤਾ ਸੀ ਸੀ ਉਹ ਕਹਿੰਦੇ ਨਾ ਆਪੇ ਕਰਤਾ ਆਪੇ ਸੁਰਤਾ ਹੈ ਸਰੀਰ ਦਾ ਕਰਤਾ ਆਪ ਹੈ ਜਿਨ ਗੜ ਗੜਿਓ ਗੜ ਗੜਿਓ ਇਹਨਾਂ ਦੋਹਾਂ ਨੇ ਰਲ ਕੇ ਬਣਾਇਆ ਸੁਰਤਾ ਕੌਣ ਸੁਰਤਾ ਬਣ ਕਰਕੇ ਧਿਆਨ ਮੰਨੇ ਰੱਖਿਆ ਕਰਤਾ ਅੰਦਰ ਦੱਸਿਆ ਹੋਵੇ ਚਿੱਤ ਨੇ ਦੱਸਿਆ ਕਿਵੇਂ ਰੱਖਣਾ ਹੈ ਸਰੀਰ ਨਾਲ ਕਿਵੇਂ ਬਣਾਉਣਾ ਹੈ ਬਣਾਇਆ ਮਨ ਨੇ ਹੱਥ ਮਨ ਹੱਥ ਖੱਬਾ ਲਿਬੜਿਆ ਸਜਾ ਆਖਰੀ ਟੱਚ ਕੀਤਾ ਸਰੀਰ ਮਾਇਆ ਸਜਾ ਮਾਇਆ ਤੋਂ ਉਲਿਪਤ ਹੈ ਦੱਸਣ ਵਾਲਾ ਖੱਬਾ ਮਾਇਆ ਦੇ ਵਿੱਚ ਲਿਪਟ ਹੋ ਰਿਹਾ ਹੈ ਮਨ ਲਿਪਟ ਹੋਇਆ ਮਾਇਆ ਮਨ ਮਾਇਆ ਵਿੱਚ ਫਸ ਰਿਹਾ ਉਹ ਰਚਿਆ ਰਚ ਇਹ ਰਚਣਹਾਰ ਹੈ ਮਨ ਰਚਣਹਾਰ ਹੈ ਉਹ ਸਿਰਜਣਹਾਰ ਹੈ ਚਿਤ ਕਰਕੇ ਸਿਰਜਣਹਾਰ ਹੈ ਮਨ ਕਰਕੇ ਰਚਣਹਾਰ ਹੈ ਜਿਹੜਾ ਰਚਣਹਾਰ ਹੈ ਉਹ ਸੁਰਤਾ ਹੈ ਜਿਹੜਾ ਸਿਰਜਣਹਾਰ ਹੈ ਉਹਨੇ ਰਚਾਇਆ ਹੈ ਇਹਨੂੰ ਰਚਾਇਆ ਰਚਣਾ ਐ ਕਿਉਂ ਗੁਰਦੇਵ ਉਹੀ ਹੈ ਗੁਰਦੇਵ ਉਹੀ ਹੈ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਜਵਾਬ ਕੀ ਹੈ ਹੁਕਮੇ ਆਵੇ ਹੁਕਮ ਨਾਲ ਆਉਂਦਾ ਜਾਂਦਾ ਕਿੱਥੇ ਜਾਂਦਾ ਨਹੀਂ ਕਿਤੇ ਹੈਗਾ ਜਾਣਾ ਨਹੀਂ ਕਿਤੇ ਭਗਤਾਂ ਨੂੰ ਬਾਹਰ ਵਿਚਾਰੇ ਹੋਏ ਇਹ ਸਿਰਫ ਗੁਪਤ ਪ੍ਰਗਟੇ ਹੁੰਦਾ ਜੀ ਉਹ ਕਹਿੰਦੇ ਹੁਕਮ ਸਰਬਿਆਪੀ ਹੈ ਇਹ ਸਰੀਰ ਤੇ ਜਾਂਦਾ ਕਿਤੇ ਨਹੀਂ ਜਾਂਦਾ ਸਾਨੂੰ ਦੀਦਾ ਹੀ ਹੈ ਹੁਕਮ ਨਾਲ ਜੁੜ ਕੇ ਚਲੇਗਾ ਹੁਕਮ ਨਾਲ ਜੁੜਿਆ ਰਹਿੰਦਾ ਹੁਕਮ ਦਾ ਬੰਦਾ ਰਹਿੰਦਾ ਜਾ ਹੁਕਮ ਹੁੰਦਾ ਫਿਰ ਸਰੀਰ ਚ ਆ ਜਾਂਦਾ ਮੈਂ ਆਗਾ ਹੁਕਮੇ ਜਾਵੇ ਹੁਕਮੇ ਜਾਵੇ ਹੁਕਮੇ ਨਾਲ ਸਰੀਰ ਚ ਆ ਜਾਂਦਾ ਹੁਕਮ ਹੁੰਦਾ ਸਰੀਰ ਛੱਡ ਦਿੰਦਾ ਹੁਕਮ ਰਹੇ ਸਮਾਈ ਜੇ ਜਿੰਨਾ ਜਰੇ ਸਰੀਰ ਧਾਰਨ ਨਹੀਂ ਕਰਦਾ ਉਹਨਾਂ ਦੇ ਹੁਕਮ ਨਾਲ ਜੁੜਿਆ ਰਹਿੰਦਾ ਸਮਾਇਆ ਰਹਿੰਦਾ ਸ਼ਬਦ ਦੇ ਸਮਾਇਆ ਹੁਕਮੇ ਅੰਦਰ ਸਭ ਨੂੰ ਵਾਲ ਮਿਲਦਾ ਤੰਨੇ ਵੀ ਆਹ ਤਾਂ ਵਿੱਚ ਹੈ ਹੀ ਨਹੀਂ ਤੰਨੇ ਵੀ ਨਾ ਜੋਗ ਹੁੰਦਾ ਹੁਕਮ ਦੇ ਵਿੱਚ ਹੈ ਹੁਕਮ ਦੇ ਬਾਹਰ ਕੋਈ ਹੈ ਹੀ ਨਹੀਂ ਹੁਕਮ ਹੈ ਆਏ ਹੁਕਮ ਹੈ ਜਾਏ ਹੁਕਮ ਹੈ ਸੋਈ ਹੁਕਮ ਦੇ ਬਾਹਰ ਜਾਏ ਨਹੀਂ ਸਕਦਾ ਫਿਰ ਭੂਤ ਪ੍ਰੇਤ ਕਿੱਥੋਂ ਹੋ ਗਏ ਜੋਗ ਮਨ ਵਿੱਚ ਜਾਏ ਨਹੀਂ ਸਕਦਾ ਭੂਤ ਪ੍ਰੇਤ ਤਾਂ ਇੰਡੀਪੈਂਡੈਂਟ ਹੈ ਉਹ ਕਿੱਥੋਂ ਆ ਗਏ ਉਹ ਪਖੰਡਵਾਦੀਆਂ ਨੇ ਸਾਰੇ ਕੀਤੇ ਹੋਏ ਉਹ ਜਿਹੜਾ ਪੈਰੋਂ ਭੂਤ ਸੀ ਤਲਾ ਉਹ ਕਿਤੋਂ ਪਹਿਲਾਂ ਕੀਤਾ ਨੇ ਉਹ ਪੇਟ ਦੀ ਭੁੱਖ ਨੇ ਪੈਦਾ ਕੀਤਾ ਢਿੱਡ ਦੀ ਭੁੱਖ ਭੈ ਜੋ ਪੈਦਾ ਹੋਏ ਲੋਕ ਲੋਕ ਵੀਤ ਕਰਕੇ ਪੈਦਾ ਕੀਤਾ ਭਰਮ ਚੋਂ ਪੈਦਾ ਹੋਏ ਨੇ ਪੂਰੇ ਗੁਰਤੇ ਸਾਚ ਕਮਾਵੇ ਗਤ ਮਿੱਤ ਸ਼ਬਦ ਹੈ ਭਾਈ ਪੂਰੇ ਗੁਰਤੇ ਪੂਰਾ ਹੋਵੇ ਗੁਰ ਸਤਗੁਰ ਵੀ ਪੂਰਾ ਹੋਵੇ ਗਿਆਨ ਪੂਰਾ ਹੋਰ ਕੌਣ ਹੁੰਦਾ ਜਿਹਦੇ ਕੋ ਪੂਰਾ ਗਿਆਨ ਹੋਵੇ ਤੁਰ ਤੱਕਦਾ ਦਾ ਗਿਆਨ ਹੋਵੇ ਉਹ ਤੇ ਪੂਰਾ ਗਿਆਨ ਮਿਲੂ ਜਿਹਦੇ ਕੋ ਹੋਵੇ ਪੂਰੇ ਗੁਰ ਤੇ ਸੱਚ ਕਮਾਵੇ ਗੱਤ ਵਿੱਚ ਤੇ ਸ਼ਬਦੇ ਪਾਈ ਜੇ ਸੱਚ ਕਮਾਉਣਾ ਹੈ ਸੱਚ ਵੀ ਡੁਪਲੀਕੇਟ ਹੈ ਜਿਹਨੂੰ ਅਸੀਂ ਸੱਚ ਕਹਿੰਦੇ ਹਾਂ ਸੱਚ ਹੈ ਨਹੀਂ ਜਿਹਨੂੰ ਅਸੀਂ ਕਹਿੰਦੇ ਮਾਰਨਾ ਮਾਰਨਾ ਹੈ ਨਹੀਂ ਸੱਚ ਦੀ ਝੂਠ ਹੈ ਜਿਹਨੂੰ ਜੀਵਨ ਕਹਿੰਦੇ ਹੋ ਜੀਵਨ ਹੈ ਜੀ ਜਿਹਨੂੰ ਧਨ ਕਹਿੰਦੇ ਹੋ ਧਨ ਹੈ ਜੀ ਜਿਹਨੂੰ ਮਾਂ ਕਹਿੰਦੇ ਹੋ ਮਾਂ ਹੈ ਜੀ ਤੇ ਸੱਚ ਹੈ ਕੀ ਸੰਸਾਰ 'ਚ ਸੰਸਾਰ ਦਾ ਸੱਚ ਸਭ ਝੂਠ ਹੈ ਸੰਸਾਰੇ ਝੂਠ ਹੈ ਤੇ ਸੰਸਾਰੇ ਝੂੜਾ ਕੂੜ ਰਾਜਾ ਕੂੜ ਪਰਜਾ ਜਿਹਨੂੰ ਰਾਜਾ ਕਹਿੰਦੇ ਹੋ ਰਾਜਾ ਹੈ ਜੀ ਇਸ ਕਰਕੇ ਪੂਰੇ ਗੁਰ ਤੇ ਸੱਚ ਕਮਾਵਾ ਗੰਦਮ ਤੇ ਸ਼ਬਦੇ ਪਾਈ ਸੱਚ ਦੀ ਪੜਾਈ ਕਿਤੇ ਪੂਰੇ ਗੁਰ ਤੇ ਪੜੇ ਪੂਰੇ ਗੁਰ ਕਾ ਸੋਣਾ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਦ ਪਾਰ ਬ੍ਰਹਮ ਤਾਂ ਆ ਤੇਰੇ ਫਿਰ ਉਹ ਤਾਂ ਵਿਆਪੀ ਹੈ ਕਿਤੇ ਦੂਰ ਨਹੀਂ ਡੋਲ ਜਾਣਾ ਉਹਨੂੰ ਪੂਰੇ ਗੁਰ ਤੇ ਸ਼ਬਦ ਕਮਾਵਾ ਸੱਚ ਕਮਾਵਾ ਸੱਚ ਕਮਾਵਾ ਗਤਮਤ ਸ਼ਬਦੇ ਪਾਈ ਗਤਮਤ ਕਿਥੋਂ ਆਇਆ ਉਪਦੇਸ਼ ਵਿੱਚ ਗੁਰਬਾਣੀ ਚੋਂ ਗਤਮਤ ਕੋਲ ਇਹ ਪੂਰੇ ਗੁਰ ਦਾ ਉਪਦੇਸ਼ ਹੈ ਇਹ ਸਾਨੂੰ ਬਾਹਰ ਪੂਰਾ ਗੁਰ ਟੋੜਨ ਦੀ ਲੋੜ ਨਹੀਂ ਹੈ ਸਿਰਫ ਗੁਰਬਾਣੀ ਦੇ ਸਹੀ ਅਰਥ ਖੋਜਣ ਦੀ ਲੋੜ ਹੈ ਗੁਰਬਾਣੀ ਨੂੰ ਖੋਜਣ ਦੀ ਲੋੜ ਹੈ ਗੁਰਬਾਣੀ ਨੂੰ ਮਤਲਬ ਡੀਪਲੀ ਸਮਝਣ ਦੀ ਲੋੜ ਹੈ ਜੇ ਇਹ ਅਰਥ ਗਲਤ ਕਰਾਂਗੇ ਗੁਰਬਾਣੀ ਨੇ ਰੱਦ ਕਰ ਦੇਣਾ ਵੀ ਅਰਥ ਗਲਤ ਨੇ ਤੁਹਾਡੇ ਇਹ ਵੀ ਕਰਾਮਾਤ ਹੈਗੀ ਹੈ ਇਹ ਆਪੇ ਰੱਦ ਕਰ ਦਿੰਦੀ ਹੈ ਵੀ ਅਰਥ ਨਹੀਂ ਠੀਕ ਕੋਈ ਐਸੀ ਭਗਤੀ ਆ ਜਾਂਦੀ ਹੈ ਤੁਹਾਡਾ ਅਰਥ ਰਤ ਹੋ ਜਾਂਦਾ ਵੀ ਜੀ ਸਤ ਠੀਕ ਨਹੀਂ ਐਨੀ ਕੰਪਲੀਟ ਰਚੀ ਹੋਈ ਹੈ ਬਾਣੀ ਕੋਈ ਅਰਥ ਤੁਸੀਂ ਕਰੋ ਜਿੱਥੇ ਵੀ ਜੇ ਜਿੰਨਾ ਫਰਕ ਆ ਉੱਥੋਂ ਹੀ ਕੱਟ ਕੇ ਨੇ ਪਰੇ ਮਾਰ ਇਹ ਨਹੀਂ ਅਰਥ ਇੱਥੋਂ ਨਹੀਂ ਅਰਥ ਠੀਕ ਇਸ ਕਰਕੇ ਗਤ ਮੇ ਤੇ ਸ਼ਬਦੇ ਪਾਈ ਗਾਤ ਔਰ ਵਿੱਚ ਕੀ ਹੁੰਦਾ ਸ਼ਬਦ ਦੇ ਨਾਲ ਜਿੱਥੇ ਸਟਿਲ ਹੋਇਆ ਹੈ ਗਿਆਨ ਸਾਡਾ ਖੜਾ ਹੈ ਗਿਆਨ ਉਹ ਦੁਕਾਨ ਹੁੰਦਾ ਬੁੱਧੀ ਉਹ ਦੁਕਾਨ ਤੱਕ ਚੱਲਦੀ ਹਾਲ ਤਾਂ ਸਾਡੀ ਦੇਵੀ ਦੇਵਤਾ ਤੇ ਬੁੱਧੀ ਖੜੀ ਹੈ ਗੁਰਪੀਰਾਂ ਤੇ ਬੁੱਧੀ ਖੜੀ ਹੈ ਸੁੱਖਾਂ ਤੋਂ ਤੇ ਬੁੱਧੀ ਖੜੀ ਹੈ ਇਹ ਤਾਂ ਕਹਾਂ ਤੋਂ ਬਿਤੂ ਇਹ ਜੇ ਬਾਣੀ ਹੈ ਬਾਣੀ ਗੁਰਬਾਣੀ ਨਾਲ ਕਹਾਂ ਤੋਂ ਪਕੜ ਬਾਤ ਤੇ ਬੁੱਧੀ ਖੜੀ ਹੈ ਪੈ ਦਾ ਬੁੱਧੀ ਖੜੀ ਹੈ ਪੈ ਲੱਗਦਾ ਜੇ ਐਂ ਕਹਤਾ ਡਰ ਹੋ ਜੂ ਜੇ ਕਹਤਾ ਬਾਬੇ ਬੁੱਢੇ ਨੇ ਗੜਾ ਭੰਨਿਆ ਨਹੀਂ ਬਾਤ ਦੱਸਤਾ ਨਹੀਂ ਖਾਲੀ ਕੀ ਪਾਪ ਹੋ ਜੂ ਸੱਚ ਦੁੱਖ ਭਜਣੀ ਬੈਰੀ ਨੂੰ ਕੁਝ ਨਹੀਂ ਕਹਿਣਾ ਗੁਰੂਆਂ ਦੇ ਵੇਲੇ ਦੀ ਡਰ ਹੈ ਭੈ ਪਾਇਆ ਹੈ ਪਹਿਲਾ ਭੈ ਭਰਮ ਦਾ ਕਰਕੇ ਭੈ ਹੈ ਜੇ ਭਰਮ ਦਾ ਪਾਇਆ ਉਹ ਭਰਮ ਦਾ ਤਾਂ ਨਾਸ ਕਰਨਾ ਸੀ ਸਾਰਾ ਭਰਮ ਦੇ ਨਾਸ ਦੀ ਦਵਾਈ ਆ ਗੁਰਬਾਣੀ ਚ ਭਰਮ ਸਾਡੇ ਜੋਗਿਆ ਨਹੀਂ ਅਸਲ ਚ ਭਰਮ ਤੇ ਬਿਨਾ ਸਾਰਾ ਦਾ ਕੰਮ ਨਹੀਂ ਸੀ ਚੱਲਦਾ ਜਿਹੜੇ ਗੁਰਦੁਆਰੇ ਸਾਧ 100 ਸਾਲ ਰਹੇ ਨੇ ਹੁਣ ਇਹਨਾਂ ਦਾ ਵੀ ਚੱਲਦਾ ਭਰਮ ਤੇ ਬਿਨਾ ਕੰਮ ਭਰਮ ਤੇ ਬਿਨਾ ਭੀੜ ਘਟਦੀ ਹੈ ਜੇ ਭਰਮ ਦਾ ਨਾਸ ਕਰਦੇ ਹਨ ਤਾਂ ਗੁਰਦੁਆਰੇ ਭੀੜ ਘਟ ਜਾਂਦੀ ਜੇ ਕਹਿ ਲਈਏ ਤਾਂ ਕੁਝ ਨਹੀਂ ਮਿਲਦਾ ਗੁਰਦੁਆਰੇ ਚੋਂ ਅਰੇ ਸੱਚ ਹੈ ਕੁਝ ਨਹੀਂ ਮਿਲਦਾ ਗੁਰਬਾਣੀ ਤੋਂ ਕੁਝ ਮਿਲਦਾ ਗੁਰਦੁਆਰੇ ਤੋਂ ਕੁਝ ਨਹੀਂ ਮਿਲਦਾ ਉੱਥੇ ਮੱਥਾ ਟੇਕਣ ਦਾ ਕੁਝ ਨਹੀਂ ਮਿਲਦਾ ਤੇ ਗੁਰਬਾਣੀ ਜਾ ਘਰੇ ਪੜ ਲਓ ਉਹਨਾਂ ਨੂੰ ਕੀ ਮਿਲਿਆ ਜਿਹੜੇ 24 ਘੰਟੇ ਉੱਥੇ ਰਹਿੰਦੇ ਨੇ ਉਹਦਾ ਤੁਹਾਡੀ ਜੇਬਾਂ ਨੇ ਗੋਲਕ ਨਹੀਂ ਦੇਖਦੇ ਨੇ ਗੋਲ ਕਿਹਨੂੰ ਤਾਂ ਕੁਝ ਬੜੂ ਗੋਲਕ ਨਹੀਂ ਕਰਦੇ ਜਾਂਦੇ ਜੇ ਗੋਲਕ ਗੱਲ ਔਖੀ ਹੈ ਕਿਹੜੀ ਪਹਿਲਾਂ ਦੀ ਹੈ ਮਾਇਆ ਉਹ ਜੋ ਮਾਇਆ ਜਿਹੜੀ ਮਾਇਆ ਦੀ ਨਿੰਦਿਆ ਕੀਤੀ ਹੋਈ ਹੈ ਗੁਰਬਾਣੀ 'ਚ ਜਿਹੜੀ ਮਾਇਆ ਦੀ ਨਿੰਦਿਆ ਕੀਤੀ ਹੈ ਉਹੀ ਮਾਇਆ ਹੈ ਜਿਹੜੀ ਗੋਲਕ ਦੀ ਮਾਇਆ ਉਹੀ ਹੈ ਇਹੀ ਮਾਇਆ ਲੱਗਣੀ ਹੈ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ ਖਾ ਗਈ ਸਾਰੀ ਸਿੱਖੀ ਸਿੱਖਾਂ ਨੂੰ ਖਾਗੀ ਨਿਕਲ ਗਈ ਮਾਇਆ ਨਿਕਲ ਗਈ ਸਿੱਖਾਂ ਨੂੰ ਐਸਾ ਭਰਮ ਦਾ ਯਾਰ ਫਿਰ ਫਲਾਇਆ ਸਾਰੀ ਸਿੱਖੀ ਦੂਰ ਗਈ ਉਹੀ ਫਿਰ ਬੜੀਆਂ ਬਸਾਣੀਆਂ ਤੇ ਜਾਣ ਲੱਗੇ ਉਹੀ ਫਿਰ ਸਾਰੀਆਂ ਗੱਲਾਂ ਬੁੱਲਣ ਲੱਗੇ ਉਹੀ ਪੁੱਛਿਆ ਲੈਣ ਲੱਗੇ ਉਹੀ ਬਬੜੇ ਹੋ ਜਾਣ ਲੱਗੇ ਕਿਉਂ ਗਲਤੀ ਤਾਂ ਇਹਨਾਂ ਦੀ ਹੈ ਨਾ ਪ੍ਰਚਾਰ ਗੁਰਬਾਣੀ ਦਾ ਨਹੀਂ ਅਸੀਂ ਕਰਦੇ